ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਵਿਚਿਤ੍ਰ ਨਾਟਕ ਗ੍ਰੰਥ ਲਿਖਿਆ ਤੇ ਤਵ ਪ੍ਰਸਾਦ ਸ੍ਰੀ ਬਾਗ ਪਾਤਸ਼ਾਹੀ ਦਸਵੀਂ ਦੋਹਰਾ ਨਮਸਕਾਰ ਸ੍ਰੀ ਖੜਕੋ ਕਰੋ ਸੋ ਹਿਤ ਜਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹਿ ਕਰੋ ਸਹਾਏ ਤ੍ਰਿਪੰਗੀ ਛੰਦ ਸ੍ਰੀ ਕਾਲ ਜੀ ਕੀ ਖਾ ਖੰਡ ਬਿਹੰਡੰ ਖਲ ਦਲ ਖੰਡੰ ਆਤਰਣ ਮੰਡੰ ਬਰਬੰਡੰ ਭੋਜ ਦੰਡ ਖੰਡੰ ਤੇਜ ਪ੍ਰਚੰਡੰ ਜੋਤ ਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਵਿਖਿਆਰਣੰ ਅਸ ਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟੋ ਬਾਰਨ ਮਮ ਪ੍ਰਦੀਪਾਰਨ ਜੈ ਤੇਗੰ ਭੁਜੰਗ ਛੰਦ ਸਦਾ ਏਕ ਜੋਤਿੰ ਅਜੂਨੀ ਸਰੂਪੰ ਮਹਾਦੇਵ ਦੇਵੰ ਮਹਾਭੂਪ ਭੂਪੰ ਨਿਰੰਕਾਰ ਨਿਤਿੰ ਨਿਰੂਪੰ ਨਿਰਵਾਣੰ ਅੰਗ ਨਮੋ ਖੜਗ ਪਾਣੰ ਨਿਰੰਕਾਰ ਨਿਰਵਕਾਰ ਨਿਤਿੰ ਨਿਰਾਲੰ ਨ ਬ੍ਰਿਧੰ ਵਿਸੇਖੰ ਨ ਤਰਨੰ ਨ ਬਾਲੰ न रङ्गं न रायं न रूपं न रेखं न रङ्गं न रागं अपारं अपेखं न रूपं न रेखं न रङ्गं न रागं न नामं न ठामं महाज्योतिजागं न द्वैखं न पेखं निरङ्कार नित्यं महाजोगजोगं सोपरमं पवित्यं अजेयं अपेयं अनामं अठामं महाजोगजोगं महाकामकामं ਅਲੇਖੰ ਅਪੇਖੰ ਅਨੀਲੰ ਅਨਾਦੰ ਪਰੇਯੰ ਪਵਿੱਤਰੰ ਸਦਾ ਨਿਰਵਿਖਾਦੰ ਸੁਆਦੰ ਅਨਾਦੰ ਅਨੀਲੰ ਅਨੰਤੰ ਅਦਵੈਖੰ ਅਪੇਖੰ ਮਹੇਸੰ ਮਹੰਤੰ ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ਪਰੇਯੰ ਪਵਿੱਤਰੰ ਪੁਨੀਤੰ ਪੁਰਾਣੰ ਅਜੇਯੰ ਅਪੇਯੰ ਪਵਿਖਯੰ ਪਵਾਣੰ ਨ ਰੋਗੰ ਨ ਸੋਗੰ ਸੋ ਨਿਤਯੰ ਨਵੀਨੰ ਅਜਾਯੰ ਸਹਾਯੰ ਸੋ ਪਰਮੰ ਪ੍ਰਵੀਨੰ ਸੁਪੂਤੰ ਭਵਿਖੰ ਭਵਾਨੰ ਪਵੇਯੰ ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ ਨਮੋ ਦੇਵ ਦੇਵੰ ਨਮੋ ਰਾਜ ਰਾਜੰ ਨਿਰਾਲੰਬ ਨਿਤਿੰ ਸੋ ਰਾਜਾਧਿਰਾਜੰ ਅਲੇਖੰ ਅਪੇਖੰ ਅਪੂਤੰ ਅਦਵੈਖੰ ਨਰਾਗੰ ਨਰੰਗੰ ਨਾ ਰੂਪੰ ਨਰੇਖੰ ਰੇਖੰ ਮਹਾਦੇਵ ਦੇਵੰ ਮਹਾਜੋਗ ਜੋਗੰ ਮਹਾਕਾਮ ਕਾਮੰ ਮਹਾਭੋਗ ਭੋਗੰ ਕਹੂੰ ਰਾਜ ਸੰਗਤਾਮ ਸੰਗ ਕੇ ਅੰਕਹੂੰ ਨਾਰ ਕੋ ਰੂਪ ਧਾਰੇ ਨਰੇਯੰ कहूँ देवयंग देव तंग दयित रूपं कहूँ रूप आनेक धारे अनूपं कहूँ फूल वह कै भले राज फूले कहूँ पवर वह कै भली भांत भूले कहूँ पवन वह कै बहे बेग ऐसे कहे मोह न आवै कथौं ताहे कैसे कहूँ नाद वह कै भली भांत बाजे कहूँ पारधी वह धरे बान राजे ਕਹੂੰ ਮ੍ਰਿਗ ਵੈ ਕੈ ਭਲੀ ਭਾਂਤ ਮੋਹ ਹੈ ਕਹੂੰ ਕਾਮ ਕੀ ਜਿਉ ਧਰੇ ਰੂਪ ਸੋ ਹੈ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾ ਤਾ ਕੋ ਫਿਰੈ ਕੌਣ ਭੇਖੰ ਕਹਾ ਨਾਮ ਕੋ ਕਹਾ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੀ ਮੋ ਨ ਆਵੈ ਨ ਤਾਕੋ ਕੋਈ ਤਾਤ ਮਾਤਾ ਨ ਪਾਇੰ ਨ ਪੁੱਤਰੰ ਨ ਪੌਤਰੰ ਨ ਦਾਇਆ ਨ ਦਾਇੰ ਨ ਨੇਹੰ ਨ ਗੇਹੰ ਨ ਸੈਨੰ ਨ ਸਾਥੰ ਮਹਾਰਾਜ ਰਾਜੰ ਮਹਾਨਾਥ ਨਾਥੰ ਬ੍ਰਹਮੰ ਪੁਰਾਨੰ ਪਵਿੱਤਰੰ ਪਰੇਯੰ ਅਨਾਦੰ ਨੀਲੰ ਅਸੰਭੰ ਅਜੇਯੰ ਅਪੇਦੰ ਅਛੇਦੰ ਪਵਿੱਤਰੰ ਪ੍ਰਮਾਥੰ ਮਹਾਧੀਨ ਧੀਨੰ ਮਹਾਨਾਥ ਨਾਥੰ ਅਦਾਗੰ ਅਦਗੰ ਅਲੇਖੰ ਅਪੇਖੰ ਅਨੰਤੰ ਅਨੀਲੰ ਅਰੂਪੰ ਅਦਵੈਖੰ ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ ਮਹਾ ਮੰਤਰ ਮੰਤਰੰ ਮਹਾ ਕਾਲ ਕਾਲੰ ਕਰੰ ਬਾਮ ਚਾਪਿਯੰ ਕਿਰਪਾਣੰ ਕਰਾਲੰ ਮਹਾ ਤੇਜ ਤੇਜੰ ਬਿਰਾਜੈ ਵਿਸਾਲੰ ਮਹਾ ਦਾੜ ਦਾੜ ਸੋ ਸੋਹੰ ਅਪਾਰੰ ਜਿਨੈ ਚਰਬੀਆਂ ਜੀਵ ਜਗਿਆਂ ਹਜ਼ਾਰੰ ਡਮਾ ਡਮ ਡੌਰੂ ਸਤਾਸੇ ਛਤਰੰ ਹਾ ਹਾ ਹੂ ਹੂ ਆਸੰ ਚਮਾ ਚਮ ਅਤਰੰ ਕੋਰ ਸਬਦੰ ਬਜੇ ਸੰਖਿਆ ਐਸੰ ਪ੍ਰਲੈ ਕਾਲ ਕੇ ਕਾਲ ਕੀ ਜਵਾਲ ਜੈ ਸੰ ਰਸਾਵਲ ਛੰਦ ਕਣੰ ਕੰਟ ਬਾਜੰ ਤੁਣੰ ਮੇਗ ਲਾਜੰ ਭਇਓ ਸਾਦੇਵੰ ਹੜਿਓ ਨੀਰ ਧੇਵੰ ਗੁਰੰਗ ਘੁੰਗਰੇ ਅੰਗ ਧੁਣੰ ਨੇਵਰੇ ਅੰਗ ਮਹਾਨਦ ਨਾਦੰ ਸੁਰੰਗ ਨਿਰਭਿਖਾਦੰ ਸਿਰੰਗ ਮਾਲ ਰਾਜੰ ਲਖੇ ਰੁਦਰ ਲਾਜੰ ਸੁਭੇ ਚਾਰ ਪਰਮ ਮੰਗ ਪਵਿੱਤਰੰ ਮਹਾ ਗਰਜ ਗਰਜੰ ਸੁਣੇ ਦੂਤ ਲਰਜੰ ਸਰਵੰ ਸੋਹਣ ਸੋਹੰ ਮਹਾ ਮਾਨ ਮੋਹੰ ਪੁਜੰਗ ਪ੍ਰਿਆਛੰ ਸ੍ਰਿਜੇ ਸੇਤ ਚੰਗ ਜੇਰ ਜੰਗ ਉਤਪਜੇਵੰ ਰਥੇ ਅੰਡ ਜੰਗ ਖੰਡ ਬ੍ਰਹਮੰਡ ਏਵੰ ਦਿਸ਼ਾ ਬਿਦ ਦਿਸ਼ਾਯੰ ਜਿਮੀ ਆਸਮਾਨ ਚਤੁਰਵੇਦ ਕਥੰ ਕੁਰਾਨੰ ਪੁਰਾਨੰ ਰਤੇ ਰਹਿਣ ਦਿਵਸੰ ਥਪੇ ਸੂਰ ਚੰਦਰੰ ਠਟੇ ਦਈ ਵਿਦਾਨੋ ਰਤੇ ਵੀਰ ਬਿੰਦਰੰ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ ਸਬੈ ਦੇਰ ਕੀਨੇ ਬਲੀ ਕਾਲ ਹਾਥੰ ਕਈ ਮੇਟ ਡਾਰੇ ਉਸਾਰੇ ਬਨਾਏ ਉਪਾਰੇ ਗੜੇ ਫੇਰ ਮੇਟੇ ਉਪਾਏ ਕਿਰਿਆ ਕਾਰਜ ਹੋਗੀ ਕਿਨੂ ਨਾ ਪਛਾਨੀ ਕਨਿਓ ਪੈ ਬਿਹੈ ਹੈ ਕਨਿਓ ਪੈ ਬਿਹਾਨੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਬਨਾਏ ਕਿਤੇ RAM ਸੇ ਮੇਟ ਡਾਰੇ ਉਪਾਏ ਮਹਾਦੀਨ ਕੇਤੇ ਪ੍ਰਿਥੀ ਮਾਝ ਹੂਏ ਸਮੈ ਆਪਣੀ ਆਪਣੀ ਅੰਤ ਮੂਏ ਜਿਤੇ ਔਲੀਆ ਅੰਬੀਆ ਹੋਏ ਬੀਤੇ ਤਿਤਿਓ ਕਾਲ ਜੀਤਾ ਨਾ ਤੇ ਕਾਲ ਜੀਤੇ ਜਿਤੇ RAM ਸੇ ਕ੍ਰਿਸ਼ਨ ਹੋਏ ਵਿਸ਼ਨ ਆਏ ਤਿਤਿਓ ਕਾਲ ਖਾਪਿਓ ਨਾ ਤੇ ਕਾਲ ਘਾਏ ਜਿਤੇ ਇੰਦਰ ਸੇ ਚੰਦਰ ਸੇ ਹੋਤ ਆਏ ਤਿਤਿਉ ਕਾਲ ਕਾਪਾ ਨ ਤੇ ਕਾਲ ਕਾਏ ਜਿਤੇ ਔਲੀਆ ਅੰਬਿਆ ਗਉ ਸਵੈ ਹੈ ਸਵੈ ਕਾਲ ਖੇ ਅੰਤ ਦਾੜਾ ਤਲੈ ਹੈ ਜਿਤੇ ਮਾਨ ਧਾਦਾ ਦੀ ਰਾਜਾ ਸੁਹਾਏ ਸਵੈ ਬਾਂਧ ਕੈ ਕਾਲ ਜੇ ਲੈ ਚਲਾਏ ਜਿਨੈ ਨਾਮ ਤਾ ਕੋ ਉਚਾਰੋ ਬਾਰੇ ਬਿਨਾ ਸਾਮਤਾ ਕੀ ਲਖੇ ਕੋਟ ਮਾਰੇ ਰਸਾਵਲ ਛੰਤ ਪ੍ਰਸਾਦ ਚਮਕਿਹੰ ਕਿਰਪਾਨੰ ਅਭੂਤੰ ਪਿਆਨੰ ਧੁਨੰ ਨੇਵਰਾਨੰ ਕੁਰੰ ਘੁੰਗਰਿਆਨੰ ਘੁੰਗਰਿਆਣੰ ਚਾਰੰ ਨਿਜੂਟੰ ਸੁਧਾਰੰ ਗਦਾ ਪਾਸ ਸੋਹੰ ਜਮੰ ਮਾਨ ਮੋਹੰ ਸੁਭੰ ਜੀਵ ਜਵਾਲੰ ਸੋ ਦਾੜਾ ਕਰਾਲੰ ਵਜੀ ਬੰਬ ਸੰਕੰ ਉਠੇ ਨਾਦ ਬੰਖੰ ਸੁਭੰ ਰੂਪ ਸਿਆਮੰ ਮਹਾ ਸੋਵ ਤਾਮੰ ਛਬੇ ਚਾਰ ਚਿਤਰੰ ਪਰੇਯੰ ਪਵਿੱਤਰੰ ਉਜੰਗ ਪ੍ਰਿਆਛੰਦ ਸਿਰੰਗ ਸੇਦ ਛਤਰੰ ਸੋ ਸੁਭਰੰ ਵਿਰਾਜੰ ਲਖੇ ਛੈਲ ਛਾਇਆ ਕਰੇ ਤੇਜ ਲਾਜੰ ਵਿਸਾਲਾਲ ਨੈਨੰ ਮਹਾਰਾਜ ਸੋਹੰ ਢਿੰਗ ਹੰਸਮਾਲੰ ਹਸੰ ਕੂਟ ਕ੍ਰੋਹੰ ਕਹੂ ਰੂਪ ਤਾਰੇ ਮਹਾਰਾਜ ਸੋਹੰ ਕਹੂ ਦੇਵ ਕੰਨਿਆਨ ਕੇ ਮਾਨ ਮੋਹੰ ਕਹੂੰ ਵੀਰ ਵੈ ਕੈ ਧਰੇ ਬਾਨ ਪਾਨੰ ਕਹੂ ਕੂਪ ਵੈ ਕੈ ਬਜਾਏ ਨਿਸ਼ਾਨੰ ਰਸਾਵਲ ਛੰਦ ਤਨਰਵਾਨ ਧਾਰੇ ਛਕੇ ਛੈਲ ਪਾਰੇ ਲੈਹੀ ਖਾਗਿਆ ਐਸੇ ਮਹਾਬੀਰ ਜੈਸੇ ਜੁਰੇ ਜੰਗ ਜੋਰੰ ਕਰੇ ਜੁਧ ਕੋਰੰ ਕਿਰਪਾ ਨਿਧ ਦਿਆਲੰ ਸਦਾਇੰ ਕਿਰਪਾਲੰ ਸਦਾ ਏਕ ਰੂਪੰ ਸਬੈ ਲੋਕ ਭੂਪੰ ਅਜੇਯੰ ਅਜਾਯੰ ਸਰਨਯੰ ਸਹਾਯੰ ਤਪੈ ਖੱਗ ਪਾਨੰ ਮਹਾ ਲੋਕ ਦਾਨੰ ਭਵੇ ਭਵੇਯੰ ਨਮੋ ਨਿਰਜੁਰੇਯੰ ਮਧੋ ਮਾਨ ਮੁੰਡੰ ਸੁਭੇ ਰੁੰਡ ਚੁੰਡੰ ਸਿਰੰ ਸੇਦ ਛਤਰੰ ਲਸੰ ਹਾਥ ਯਤਰੰ ਸੁਨੇ ਨਾਦ ਭਾਰੀ ਤਰਸੇ ਛਤਰ ਤਾਰੀ ਦਸਾ ਬਸਤਰ ਰਾਜੰ ਸੁਨੇ ਦੋਖ ਭਾਜੰ ਸੁਨੇ ਗਦ ਸਦੰ ਅਨੰਤੰ ਬਿਹਦੰ ਘਟਾ ਜਾਣ ਸਿਆਮੰ ਦੁਤੰ ਅਭਿਰਾਮੰ ਚਤੁਰਬਾਹ ਚਾਰੰ ਕਰੀਟੰ ਸੋ ਧਾਰੰ ਗਦਾ ਸੰਖ ਚਕਰੰ ਦਿਪੈ ਕਰੂਰ ਬਕਰੰ ਰਾਛੰ ਅਨੂਪ ਰੂਪ ਰਾਜਯੰ ਨਿਹਾਰ ਕਾਮ ਲਾਜਯੰ ਅਲੋਕ ਲੋਕ ਸੋ ਵਿਹੰ ਬਿਲੋਕ ਲੋਕ ਲੋਭਯੰ ਚਮਕ ਚੰਦਰ ਸੀ ਸਿੰਘ ਰਹਿਓ ਲਜਾਏ ਸਿੰਘ ਸੁਸੋਭ ਨਾਗ ਭੂਖਣੰ ਅਨੇਕ ਦੁਸ਼ਟ ਦੂਖਣੰ ਕਿਰਪਾਨ ਪਾਣ ਧਾਰਿਯੰ ਕਰੋਰ ਪਾਪ ਟਾਰਿਯੰ ਗਦਾ ਗ੍ਰਿਸ਼ਟ ਪਾਣਯੰ ਕਮਾਨ ਬਾਣ ਤਾਣਯੰ ਸਬਦ ਸੰਖ ਬੱਜਯੰ ਕਣੰਕ ਘੁੰਮਰ ਗੱਜਯੰ ਸਰਨ ਨਾਥ ਤੋਰਿਯੰ ਉਬਾਰ ਲਾਜ ਮੋਰਿਯੰ ਅਨੇਕ ਰੂਪ ਸੋਹੀਯੰ ਬਿਸੇਖ ਦੇਵ ਮੋਹੀਯੰ ਅਦੇਵ ਦੇਵ ਦੇਵਲੰ ਕਿਰਪਾ ਨਿਧਾਨ ਕੇਵਲੰ ਸੋ ਆਦਿ ਅੰਤ ਏਕਿੰ ਧਰੇ ਸਰੂਪ ਅਨੇਕਿੰ ਕਿਰਪਾਨ ਪਾਣ ਰਾਜੀ ਬਿਲੋਕ ਪਾਪ ਭਾਜੀ ਅਲੰਕ੍ਰਿਤੰ ਸੋ ਅੰਗ ਤਨੋ ਮਨੋ ਕੇ ਕਿ ਮੋਹੰ ਕਮਾਨ ਬਾਣ ਧਾਰੀ ਅਨੇਕ ਸਤਰ ਟਾਰੀ ਕਮਕ ਘੁੰਗ ਰੰਗ ਸੁਰੰਗ ਨਵਨ ਨਾਦ ਨੂਪਰੰ ਪ੍ਰਜਵਾਲ ਬਿਜਲੰ ਜੁਲੰਗ ਪਵਿੱਤਰ ਪਰਮ ਨਿਰਮਲੰ ਤੋਟਕ ਛੰਦ ਤਵ ਪ੍ਰਸਾਦ ਨਵ ਨੇਵਰ ਸੁਰੰਗ ਨਿਰਮਲੰ ਮੁਖ ਬਿਜਲ ਜਵਾਲ ਘਣਨ ਪ੍ਰਜਵਲੰ ਮਦਰਾ ਕਰਮਤ ਮਹਾ ਭਵਕੰ ਮਨ ਮੈਂ ਮਨੋ ਬਾਗ ਬਚਾ ਭਵਕੰ ਭਵ ਭੂਤ ਭਵਿਖ ਭਵਾਨ ਭਵੰ ਕਲ ਕਾਰਨ ਉਬਾਰਨ ਏਕ ਤੁਮੰ ਸਭ ਠੌਰ ਨਿਰੰਤਰ ਨਿਤ ਨਯੰ ਮ੍ਰਿਦ ਮੰਗਲ ਰੂਪ ਤੁਐੰ ਸੋ ਭਯੰ ਦਿੜਦਾਰ ਕਰਾਲ ਦ્વੈ ਸੇ ਤੁਦੰ ਜੇ ਭਾਜਤ ਦੁਸ਼ਟ ਬਿਲੋਕ ਜੁਦੰ ਮਦ ਮਤ ਕਿਰਪਾਨ ਕਰਾਲ ਤਰੰਗ ਜੈ ਸਦ ਸੁਰਾ ਸੁਰਯੰ ਉਚਰੰ ਨਵ ਕਿੰਕਣ ਨੇਵਰ ਨਾਦ ਹੁੰ ਚਲ ਚਾਲ ਸਭਾ ਚਲ ਕੰਪ ਭੁਵੰ ਕਣ ਘੂੰਗਰ ਕੰਟਣ ਘੋਰ ਸਰੰਗ ਚਰ ਚਾਰ ਚਰਾ ਚਰਿਯੰ ਹੋਹਰੰ ਚਲ ਚੌਧੂ ਚੱਕਰਣ ਚੱਕਰ ਫਿਰੰ ਬਢੂੰ ਘਟਮੰ ਹਰੀਆਂ ਸੁਭਰੰ ਜਗ ਜੀਵ ਜਿਤੇ ਜਲਿਯੰ ਥਲਿਯੰ ਅਸ ਕੋ ਜੋ ਤਵਾਏ ਸੁੰ ਮਲਿਯੰ ਘਟ ਪਾਦ ਵਿਵਾਸ ਕੀ ਜਾਣ ਸੁਵੰ ਤਨ ਸਾਵਰੇ ਰਾਵਰੀਯੰ ਹੁਲਸੰ ਰਦ ਪੰਕਤ ਦਾਮਰੀਯੰ ਦਮਕੰ ਕਹਣ ਘੂੰਗਰ ਕੰਟ ਸੁਰੰ ਘਮਕੰ ਜੰਗ ਪ੍ਰਿਆਛੰ ਕਟਾ ਸਾਵਣ ਜਾਨ ਸਿਆਮੰ ਸੁਹਾਇੰ ਮਣੀ ਨੀਲ ਨਗਯੰ ਲਖੰ ਸੀਸ ਨਿਆਯੰ ਮਹਾ ਸੁੰਦਰ ਸ਼ਾਮੰ ਮਹਾ ਅਭਿਰਾਮੰ ਮਹਾਰੂਪੰ ਮਹਾ ਕਾਮ ਕਾਮੰ ਫਿਰੈ ਚੱਕਰ ਚੌਦਹੂ ਪੁਰੀਆਂ ਬਾਧਿਆਨ ਇਸੋ ਕੌਣ ਬੀਓ ਫਿਰੈ ਆਏ ਸਾਣ ਕਹੋ ਕੁੰਟ ਕੌਣੈ ਬਿਖੈ ਪਾਜ ਬਾਚੈ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ਕਰੇ ਕੋਟ ਕੋ ਧਰੇ ਕੋਟ ਓਟੰ ਬਚੈ ਗੋ ਨਾ ਕਿਉ ਹੂੰ ਕਰੈ ਕਾਲ ਚੋਟੰ ਲਿਖੰ ਜੰਤਰ ਕੇ ਤੇ ਪੜੰ ਮੰਤਰ ਕੋਟੰ ਬਿਨਾ ਸਰਨ ਤਾ ਕੀ ਨਹੀਂ ਔਰ ਓਟੰ ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ ਕਰੇ ਕਾਲ ਤੇ ਅੰਤ ਲੈ ਕੇ ਬਿਦਾਰੇ ਕਿਤਿਓ ਤੰਤਰ ਸਾਧੈ ਸੋ ਜਨਮ ਬਿਤਾਇਓ ਭੈ ਫੋਕਟੰ ਕਾਜ ਏਕੈ ਨਾ ਆਇਓ ਕਿਤੇ ਨਾਸ ਮੁੰਦੈ ਭੈ ਬ੍ਰਹਮਚਾਰੀ ਕਿਤੇ ਕੰਠ ਕੰਠੀ ਜਟਾ ਸੀਸ ਤਾਰੀ ਕਿਤੇ ਚੀਰ ਕਾਨੰ ਜੁਗੀ ਸੰਕਹਾਇੰ ਸਭੇ ਫੋਕਟੰ ਧਰਮ ਕਾਮੰ ਨਾਇੰ ਮਦ ਕੀਟ ਪੰਗਰਾਛ ਸੇ ਸੇ ਬਲੀਆਂ ਸਮੇ ਆਪਣੀ ਕਾਲ ਤੇ ਊਦਲੀਆਂ ਪੈ ਸੁੰਭ ਨੈ ਸੁੰਭ ਸ੍ਰੋਣ ਅੰਤ ਬੀਜੰ ਤੇਉ ਕਾਲ ਕੀਨੇ ਪੁਰੇ ਜੇ ਪੁਰੇ ਜੰ ਬਲੀ ਪ੍ਰਿਥੀਯੰ ਮਾਨ ਤਾਤਾ ਮਹੀ ਪੰਗ ਜਿਨੈ ਰਥ ਚਕਰੰ ਕੀਏ ਸਾਧ ਦੀਪੰ ਭੁਜੰਗ ਭੀਮ ਪਰਥੰਗ ਜਗੰਗ ਜੀਤ ਡੰਡਿਯੰ ਤਿਨੈ ਅੰਤ ਕੇ ਅੰਤ ਕਉ ਕਾਲ ਖੰਡਿਯੰ ਜਿਨੈ ਦੀਪ ਦੀਪੰ ਦੁਹਾਈ ਫੇਰਾਈ ਪੂਜਾ ਦੰਡ ਦੈ ਛੋਣ ਛਤਰੰਗ ਛਿਨਾਈ ਕਰੇ ਜਗ ਕੋਟੰਗ ਜਸਨ ਅਨੇਕ ਲੀਤੇ ਵਹਿ ਵੀਰ ਬੰਕੇ ਬਲੀ ਕਾਲ ਜੀਤੇ ਕਈ ਕੋਟ ਲੀਨੇ ਜਿਨੈ ਦੁਰਗ ਢਾਹੇ ਕਿਤੇ ਸੂਰ ਵੀਰਾਨ ਕੇ ਸੈਨ ਗਾਹੇ ਕਈ ਜੰਗ ਕੀਨੇ ਸੋ ਸਾਕੇ ਪਵਾਰੇ ਵਹਿ ਦੀਨ ਦੇਖੇ ਗਿਰੇ ਕਾਲ ਮਾਰੇ ਜਿਨੈ ਪਾਤ ਸਾਹੀ ਕਰੀ ਕੋਟ ਜੁਗਿਯੰ ਰਸੰਗ ਆਨ ਰਸੰਗ ਭਲੀ ਭਾਂਤ ਭੁਗਿਯੰ ਵਹਿ ਅੰਤ ਕੋ ਭਾਵ ਨਾਗੇ ਪਧਾਰੇ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ਜਿਨ੍ਹਾਂ ਖੰਡੀ ਅੰਗਦੰਡ ਧਾਰੰ ਅਪਾਰੰ ਕਰੇ ਚੰਦਰਮਾ ਸੂਰ ਚੇਰੇ ਦੁਆਰੰ ਜਿਨ੍ਹਾਂ ਇੰਦਰ ਸੇ ਜੀਤ ਕਹਿ ਛੋੜ ਡਾਰੇ ਵਹਿ ਦੀਨ ਦੇਖੇ ਗਿਰੇ ਕਾਲ ਮਾਰੇ ਰਸਾਵਲ ਛੰਦ ਜਿਤੇ RAM ਹੋਵੇ ਸਭੈ ਅੰਤ ਮੂਏ ਜਿਤੇ ਕ੍ਰਿਸ਼ਨ ਹੋਇ ਹੈ ਸਭੈ ਅੰਤ ਜੈ ਹੈ ਜਿਤੇ ਦੇਵ ਹੋਸੀ ਸਭੈ ਅੰਤ ਜਾਸੀ ਜਿਤੇ ਬੋਧ ਹੋਇ ਹੈ ਸਭੈ ਅੰਤ ਛੈ ਹੈ ਜਿਤੇ ਦੇਵ ਰਾਜੰ ਸਭੈ ਅੰਤ ਜਾਜੰ ਜਿਤੇ ਦਈ ਤੇ ਸੰਗ ਤਿਤਿਓ ਕਾਲ ਲੈ ਸੰਗ ਨਰਸਿੰਘਾਵਤਾਰੰ ਵਹੇ ਕਾਲ ਮਾਰੰ ਵਡੋ ਦੰਡ ਧਾਰੀ ਹਣਿਓ ਕਾਲ ਭਾਰੀ ਦਿਜੰਗ ਭਾਵਨੇ ਅੰਗ ਹਣਿਓ ਕਾਲ ਤੇ ਅੰਗ ਮਹਾ ਮਛ ਮੁੰਡੰ ਫਦਿਓ ਕਾਲ ਝੁੰਡੰ ਜਿਤੇ ਹੋਏ ਬੀਤੇ ਤਿਤੇ ਕਾਲ ਜੀਤੇ ਜਿਤੇ ਸਰਨ ਜੈ ਹੈ ਤਿਤਿਓ ਰਾਖ ਲੈ ਹੈ ਭਜੰਗ ਪ੍ਰਿਆ ਛੰਦ ਬਿਨਾ ਸਰਨ ਤਾਕੀ ਨਾ ਔਰੈ ਉਪਾਇੰ ਕਹਾ ਦੇਵ ਦੈਤੰ ਕਹਾ ਰੰਕ ਰਾਜੰ ਕਹਾ ਪਾਤ ਸਾਹੰ ਕਹਾ ਉਮਰਾਯੰ ਬਿਨਾ ਸਰਨਤਾ ਕੀ ਨਾ ਕੋਟੈ ਉਪਾਯੰ ਜਿਤੇ ਜੀਵ ਜੰਤ ਸੋ ਦੁਨੀਆ ਉਪਾਯੰ ਸਭੈ ਅੰਤ ਕਾਲੰ ਬਲੀ ਕਾਲ ਕਾਯੰ ਬਿਨਾ ਸਰਨਤਾ ਕੀ ਨਹੀਂ ਔਰ ਓਟੰ ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰ ਨਰਾਛੰ ਜਿਤੇਕ ਰਾਜ ਰੰਕਿਯੰ ਹਨੇ ਸੁਕਾਲ ਬੰਕਿਯੰ ਜਿਤੇਕ ਲੋਕ ਪਾਲਿਯੰ ਨਿਦਾਨ ਕਾਲ ਦਾਲਿਯੰ ਕਿਰਪਾਨ ਪਾਣ ਜੇ ਜਪੈ ਅਨੰਤ ਥਾੜ ਤੇ ਥਪੈ ਜਿਤੇਕ ਕਾਲ ਧਿਆਏ ਹੈ ਜਗਤ ਜੀਤ ਜਾਏ ਹੈ ਬਚਿੱਤਰ ਚਾਰ ਚਿਤ੍ਰਿਯੰ ਪਰਮਯੰ ਪਵਿੱਤਰਯੰ ਅਲੋਕ ਰੂਪ ਰਾਜਯੰ ਸੁਨੇ ਸੋ ਪਾਪ ਭਾਜਯੰ ਵਿਸਾਲ ਲਾਲ ਲੋਚਨੰ ਬਿਅੰਤ ਪਾਪ ਮੋਚਨੰ ਚਮਕ ਚੰਦਰ ਚਾਰਯੰ ਅਘੀ ਅਨੇਕ ਤਾਰਯੰ ਦਸਾਵਲ ਚੰਦ ਜਿਤੇ ਲੋਕ ਪਾਲੰ ਤਿਤੇ ਜੇਰ ਕਾਲੰ ਜਿਤੇ ਸੂਰ ਚੰਦਰੰ ਕਹਾ ਇੰਦਰ ਬ੍ਰਿੰਦੰ ਉਜੰਗ ਪ੍ਰਿਆ ਛੰਦ ਫਿਰੈ ਚੌਦਹੂੰ ਲੋਕੀ ਅੰਕਾਲ ਚਕਰੰ ਸਭੈ ਨਾਥ ਨਾਥੇ ਭ੍ਰਮੰ ਪਹੋ ਬਕਰੰ ਕਹਾ ਰਾਮ ਕ੍ਰਿਸ਼ਨੰ ਕਹਾ ਚੰਦ ਸੂਰੰ ਸਭੈ ਹਾਥ ਬਾਦੇ ਖਰੇ ਕਾਲ ਹਜੂਰੰ ਸੁਈਆ ਕਾਲ ਹੀ ਪਾਇ ਪਇਓ ਭਗਵਾਨ ਸੋ ਜਾਗਤ ਜਾ ਜਗ ਜਾ ਕੀ ਕਲਾ ਹੈ ਕਾਲ ਹੀ ਪਾਇ ਪਇਓ ਬ੍ਰਹਮਾ ਸਿਵ ਕਾਲ ਹੀ ਪਾਇ ਪਇਓ ਜੁਗਿਆ ਹੈ ਕਾਲ ਹੀ ਪਾਇ ਸੁਰਾਸੁਰ ਗੰਧਰਵ ਜਛ ਭੁਜੰਗ ਦਿਸਾ ਵਿਦਿਸਾ ਹੈ ਔਰ ਸਕਾਲ ਸਵੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ਭੁਜੰਗ ਪ੍ਰਿਆ ਛੰਦ ਨਮੋ ਦੇਵ ਦੇਵੰ ਨਮੋ ਖੜਗ ਧਾਰੰ ਸਦਾ ਏਕ ਰੂਪੰ ਸਦਾ ਨਿਰਵਿਕਾਰੰ ਨਮੋ ਰਾਜ ਸੰਸਾਤ ਕੰਤਾਮ ਸੇੰਗ ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ ਰਸਾਵਲ ਛੰਦ ਨਮੋ ਬਾਣ ਪਾਣੰ ਨਮੋ ਨਿਰਭਯਾਨੰ ਨਮੋ ਦੇਵ ਦੇਵੰ ਭਵਾਨੰ ਭਵੇਯੰ ਭੁਜੰਗ ਪ੍ਰਿਆ ਛੰਦ ਨਮੋ ਖਗ ਖੰਡੰ ਕਿਰਪਾਣੰ ਕਟਾਰੰ ਸਦਾ ਏਕ ਰੂਪੰ ਸਦਾ ਨਿਰਵਿਕਾਰੰ ਨਮੋ ਬਾਣ ਪਾਣੰ ਨਮੋ ਦੰਡ ਧਾਰਯੰ ਜਿਨੈ ਚੌਧੂ ਲੋਕ ਜੋਤੰ ਵਿਥਾਰਯੰ ਨਮਸਕਾਰਯੰ ਮੋਰ ਤੀਰੰ ਤਫੰਗੰ ਨਮੋ ਖਗ ਅਦਗੰ ਅਪੇਯੰ ਅਪੰਗੰ ਗਦਾਯੰ ਗ੍ਰਿਸ਼ਟੰ ਨਮੋ ਸੈਥਿਯੰ ਜਿਨੈ ਤੁਲਿਯੰ ਵੀਰ ਬੀਓ ਨਾਥੀਯੰ ਰਸਾਵਲ ਛੰ ਨਮੋ ਚਕਰਪਾਣੰ ਅਭੂਤੰ ਪਯਾਣੰ ਨਮੋ ਉਗਰਦਾੜੰ ਮਹਾਗ੍ਰਿਸ਼ਟ ਗਾੜੰ ਨਮੋ ਤੀਰ ਤੋਪੰਗ ਜਿਨੈ ਸਤਰ ਕੋਪੰਗ ਨਮੋ ਤੋਪ ਪਟੰਗ ਜਿਨੈ ਦੁਸ਼ਟ ਦਟੰਗ ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇਯੰ ਨਮਸਕਾਰ ਤੇਯੰ ਸਵਈਆ ਮੇਰ ਕਰੋ ਤ੍ਰਿਣ ਤੇ ਮੋਇ ਜਾਹੇ ਗਰੀਬ ਨਵਾਜ ਨਾ ਦੂਸਰ ਤੋ ਸੋ ਭੂਲ ਸਿਮੋ ਹਮਰੀ ਪ੍ਰਭ ਆਪ ਨਾ ਭੂਲਣ ਖਾਰ ਕਹੂ ਕੋ ਮੋਸੋ ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖਿਤ ਦਰਬ ਭਰੋ ਸੋ ਯਾ ਕਲ ਵੈ ਸਭ ਕਾਲ ਕਿਰਪਾਨ ਕੇ ਭਾਰੀ ਪੁਜਾਨ ਕੋ ਭਾਰੀ ਭਰੋਸੋ ਸੁੰਭ ਨਸੁੰਭ ਸੇ ਕੋਰ ਨਿਸਾਚਰੇ ਜਾਏ ਛਨੇਕ ਬਿਖੈ ਹੰਡਾਰੇ ਧੂਮਰ ਲੋਚਨ ਚਾਂਡੋ ਮੁੰਡ ਸੇ ਮਾਹਕ ਸੇ ਪਲ ਬੀਚ ਨਿਵਾਰੇ ਚਾਮਰ ਸੇ ਰਣ ਚਿਛਰ ਸੇ ਰਗ ਤਿਛਣ ਸੇ ਝਟ ਦੈ ਛਜਕਾਰੇ ਐਸੋ ਸੋ ਸਾਹਿਬ ਪਾਇ ਕਹਾ ਪਰਵਾਹ ਰਹੀ ਇਹ ਦਾਸ ਤੇ ਹਾਰੇ ਮੁੰਡੋ ਸੇ ਮਦ ਕੀਟ ਸੇ ਮੁਰ ਸੇ ਅਗ ਸੇ ਦਿਨ ਕੋਟ ਦਲੇ ਹੈ ਓਟ ਘਰੀ ਹੂ ਨਾ ਜਿਨੈ ਰਣ ਝੋਟ ਪਰੀ ਭਗ ਦਵੈ ਨਾ ਟਲੇ ਹੈ ਸਿੰਧ ਵਿਖੈ ਜੇ ਨਾ ਬੂਡਾ ਨਿਸਾਚਰ ਪਾਵਕ ਬਾਣ ਬਹੇ ਨਾ ਜਲੇ ਹੈ ਤੇ ਅਸ ਤੋਰ ਬਿਲੋਕ ਲੋਕ ਸੋ ਲਾਜ ਕੋ ਛਾੜ ਕੇ ਪਾ ਚਲੇ ਹੈ ਰਾਵਣ ਸੇ ਮਹਾਰਾਵਣ ਸੇ ਘਟ ਕਾਨੋ ਸੇ ਪਲ ਬੀਚ ਪਛਾਰੇ ਬਾਰਦ ਨਾਦ ਕੰਪਨ ਸੇ ਜਗ ਜੰਗ ਜੁਰੇ ਦਿਨ ਸਿਓ ਜਮਹਾਰੇ ਕੁੰਭ ਕੁੰਭ ਸੇ ਜੀਤ ਸਭੈ ਜਗ ਸਾਤ ਹੂੰ ਸਿੰਧ ਹਥਿਆਰ ਪਖਾਰੇ ਜੇ ਜੇ ਹੁਤੇ ਅਕਟੇ ਵਿਕਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ ਜੋ ਕਉ ਕਾਲ ਤੇ ਭਾਜ ਕੇ ਵਾਚਿਤ ਤੋ ਕਿਹ ਕੁੰਟ ਕਹੋ ਭਜ ਜਈਐ ਆਗੇ ਹੂੰ ਕਾਲ ਤਰੇ ਅਸ ਗਾਇਤ ਛਾਇਤ ਹੈ ਜੇ ਤੇ ਨ ਸਿਆਈਐ ਐਸੋ ਨਾ ਕਹਿ ਗਿਓ ਕੋ ਸੋ ਦਾਵਰੇ ਜਾਹੇ ਉਪਾਵ ਸੋ ਘਾਵ ਬਚਈਐ ਜਾਤਿ ਨਾ ਛੂਟਿਐ ਮੂੜ ਕਹੂੰ ਹਸ ਕੀ ਨਾ ਕਿਉ ਸਰਣਾਗਤ ਜਈਐ ਕ੍ਰਿਸ਼ਨ ਓ ਵਿਸ਼ਨ ਜਪੇ ਤੋ ਕੋਟਕ RAM ਰਹੀਂ ਭਲੀ ਬਿਦ ਧਿਆਇਓ ਬ੍ਰਹਮ ਜਪਿਓ ਅਰ ਸੰਭ ਥਪਿਓ ਤਿਹ ਤੇ ਤੋਹ ਕੋ ਕਿਨਹੂ ਨ ਬਚਾਇਓ ਕੋਟ ਕਰੀ ਤਪਸਾ ਕੋਟ ਕੋਟਕ ਕਾਹੂ ਨਾ ਕੌਡੀ ਕੋ ਕਾਮ ਕਢਾਇਓ ਕਾਮ ਕਾ ਮੰਤਰ ਕਸੀਰੇ ਕੇ ਕਾਮਨਾ ਕਾਲ ਕੋ ਘਾਉ ਕਿਨਹੂ ਨਾ ਬਚਾਇਓ काहे को कूर करे तपसा इनकी को कौडी के काम न है तो ही बचाए सकै कहो कैसे कह आपन का बचाए न आय है ਕੋਪ ਕਰਾਲ ਕੀ ਪਾਪ ਕੁੰਡ ਮੈਂ ਆਪ ਟੰਗਿਓ ਤਿਮ ਤੋਹੇ ਟੰਗੈ ਹੈ ਚੇਤਰੇ ਚੇਤ ਜੋ ਜੀ ਮੈਂ ਜੜ ਕਾਲ ਕਿਰਪਾ ਬਿਨ ਕਾਮ ਨਾ ਹੈ ਤਾਹੇ ਪਛਾਨਤ ਹੈ ਨਾ ਮਹਾਪਸ ਜਾ ਕੋ ਪ੍ਰਤਾਪ ਤਿਹੂ ਪੁਰਮਾਹੀ ਪੂਜਿਤ ਹੈ ਪਰਮੇਸ਼ਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ਪਾਏ ਪਰੋ ਪਰਮੇਸ਼ਰ ਕੇ ਜੜ ਪਾਹਨ ਮੈਂ ਪਰਮੇਸ਼ਰ ਨਾਹੀ ਮੂਨ ਭਜੇ ਨਹੀਂ ਮਾਰ ਤਜੇ ਨਹੀਂ ਭੇਖ ਸਜੇ ਨਹੀਂ ਮੂਡ ਮੁੰਡਾਏ ਕੰਠ ਨਾ ਕੰਠੀ ਕਠੋਰ ਤਰੈ ਨਹੀਂ ਸੀਸ ਜੇ ਟਾਨ ਕੇ ਝੂਠ ਸੁਹਾਏ ਸਾਚ ਕਹੋ ਸੁਨ ਲੈ ਚਿਤ ਦੈ ਬਿਨ ਦੀਨ ਦਿਆਲ ਕੀ ਸਾਮ ਸਿਧਾਏ ਪ੍ਰੀਤ ਕਰੇ ਪ੍ਰਭ ਪਾਈਤ ਹੈ ਕਿਰਪਾਲ ਨਾ ਭੀਜ ਲਾਂਡ ਕਟਾਏ ਕਾਗਦ ਦੀਪ ਸਭੈ ਕਰ ਕੈ ਅਰ ਸਾਤ ਸਮੁੰਦਰਨ ਕੀ ਮਸਕੈ ਹੋ ਕਾਟ ਬਨਾਸਪਤੀ ਸਗਰੀ ਲਿਖ ਬੇਹੂ ਕੇ ਲੇਖਨ ਕਾਜ ਬਨੈ ਹੋ ਸਾਰਸਤੀ ਬਗਤਾ ਕਰ ਕੈ ਜੁਗ ਕੋਟ ਗਣੇਸ਼ ਕੈ ਹਾਥ ਲਖੈ ਹੋ ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੂੰ ਕੋ ਪ੍ਰਭ ਨਾਇਕ ਰਿਜ ਹੈ ਹੋ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਧਿਆਇ ਸੰਪੂਰਨ ਮਸਤ ਸੁਭ ਮਸਤ ਅਬਜੂ